ਦੇ ਰਾਤ ਕਾ ਕਾ ਮੰਜ਼ਰ ਦੇਖੇਂਦੀ ਪਏ ਦੇ ਰਾਤ ਕਾ ਕਾ ਮੰਜ਼ਰ ਦੇਖੇਂਦੀ ਪਏ ਦੁਖੀਆਂ ਦਿਲਾਂ ਤੇ ਪਲ ਪਲ ਦੁਖੀਆਂ ਦਿਲਾਂ ਤੇ ਪਲ ਪਲ ਮਾਸਰ ਜਗੇਂਦੇ ਪਏ ਤੇਰਾ ਕਾ ਕਿਆ ਮਨ ਵੇਖੇਂਦੀ ਪਈ ਸਾਦਾਨੀਆਂ ਦੇ ਦਿਲ ਵਿੱਚ ਸੌ ਸੋ ਖਿਆਲ ਆਦਿਨ ਹਿਜਰਾ ਫਿਰਾਕ ਸੁਝਦੇ ਪਰਦੇ ਦੇ ਦਰਦ ਕਾਂਦਨ ਪਰਦੇ ਦੇ ਦਰਦ ਕਾਂਦਨ ਹਰ ਸਾਂ ਕਲ ਦੇ ਨੀ ਕੋ ਹਰ ਸੈਣ ਕਲ ਦੇ ਨੀ ਕੋ ਵਰ ਵਰ ਸੁਚੇਂਦ ਪਏ ਨਾਮੀ ਤੇਰਾ ਤੇ ਕਿਆ ਕਿਆ